ਸਤ ਸਰੂਪ ਰਿਰੇ ਜਨ ਮਾਨਿਆ ਕਰਨ ਕਰਾਵਣ ਤਿਨੀ ਮੂਲ ਬਣਿਆ ਸਤ ਸਰੂਪ ਰੀੜੇ ਜਨ ਮਾਨਿਆ ਅਸਲ ਦੇ ਵਿੱਚ ਜੋ ਸਤ ਹੈ ਉਹ ਹਿਰਦੇ ਚ ਸਤ ਸਰੂਪ ਜਿਹੜਾ ਹੈਗਾ ਉਹ ਹਿਰਦੇ ਚ ਅੰਦਰ ਬਾਹਰ ਸਤ ਸਰੂਪ ਕਿਤੋਂ ਵੀ ਬਾਹਰ ਤਾਂ ਮਾਇਆ ਹੈ ਝੂਠ ਹੈ ਸਾਰੀ ਦੇਖੋ ਸੱਚ ਅੰਦਰ ਹੈ ਮਾਇਆ ਬਾਹਰ ਚੋਖਾਂ ਨੂੰ ਨਹੀਂ ਦਾ ਅਸਲ ਦੇ ਵਿੱਚ ਤਾਂ ਸੱਚ ਬਾਹਰ ਵੀ ਹੈ ਉਹ ਸਾਨੂੰ ਅੱਖਾਂ ਸਾਡੇ ਗਿਆਨ ਅੰਦਰਾਂ ਦੀ ਪਕੜ ਤੋਂ ਪਰੇ ਹੈ ਤਾਂ ਸੁਖ ਸਾਗਰ ਜੇ ਭਵ ਸਾਗਰ ਬਾਅਦ ਇਹ ਹੋਣਾ ਵੀ ਸੁਖ ਸਾਗਰ ਦੇ ਵਿੱਚ ਭਵ ਸਾਗਰ ਹੈ ਉਹ ਪਰ ਐਸ ਵਕਤ ਅਸੀਂ ਹਿਰਦੇ ਚ ਤਾਂ ਕਹਿ ਰਹੇ ਹਾਂ ਕਿ ਸਤ ਸਰੂਪ ਹਿਰਦੇ ਕੋਮਾ ਇੱਥੇ ਲਾਉਂਦੇ ਜਨਮਨ ਜਨਮਨ ਜਿਹੜਾ ਹਿਰਦੇ 'ਚ ਮੰਨ ਕੇ ਚੱਲੂ ਨਾ ਸਤ ਸਰੂਪ ਨੂੰ ਪਹਿਲੀ ਸਟੇਜ ਵਿੱਚ ਕਾਰਨ ਕਰਾਵਣ ਤਨ ਮੂਲ ਪਛਾਣੇ ਉਹ ਕਾਰਨ ਕਰਾਵਣ ਨੂੰ ਮੂਲ ਪਛਾਣੂ ਕੋ ਜਿਹੜਾ ਅੰਦਰ ਹੈ ਜਦ ਉਹਨੇ ਚਲਿਆ ਜਾਣਾ ਜਦ ਢਾਡੇ ਵੀ ਹੋ ਜਾਣਾ ਸਰੀਰ ਸਰੀਰ ਨੂੰ ਬਣਾਉਣ ਵਾਲਾ ਸਿਰ ਨੂੰ ਚਲਾਉਣ ਵਾਲਾ ਸਰੀਰ ਦਾ ਕਾਰਨ ਉਹਦੇ ਵਾਸਤੇ ਸਰੀਰ ਸੀਗਾ ਹੈ ਤਿਆਰ ਹੋਇਆ ਉਹਦੀ ਕਮੀ ਨੂੰ ਪੂਰਾ ਕਰਨ ਵਾਸਤੇ ਬਣਵਾਇਆ ਵੀ ਪਰਮੇਸ਼ਰ ਨੇ ਉਹ ਤੇ ਹੀ ਸੀ ਸਾਹ ਵੀ ਉਹ ਆਪੇ ਲੈਂਦਾ ਸੀ ਵਰਤਦਾ ਵੀ ਆਪੇ ਸੀ ਮਨ ਵੀ ਉਹਦਾ ਹੀ ਸੀ ਅਸਲ 'ਚ ਮਨ ਕਿਹੜਾ ਕਿਸੇ ਦਾ ਬਗੜਨਾ ਸੀ ਜਦ ਕਹਿੰਦਾ ਮਨ ਨਹੀਂ ਚਾਹੁੰਦਾ ਮੇਰਾ ਅਸਲ 'ਚ ਮੈਂ ਉਹ ਨਹੀਂ ਚਾਹੁੰਦਾ ਇਹ ਭਾਸ਼ਾ ਦਾ ਹੀ ਫਰਕ ਹੈ ਜਦ ਅਸੀਂ ਕਰਾਵਣ ਕਹਿੰਦੇ ਆ ਕਰਾਵਣ ਅਸੀਂ ਮਨ ਤੇ ਨਹੀਂ ਕਰਾਵਣ ਕਰਾਵਣ ਸਰੀਰ ਤੇ ਹੈ ਸਰੀਰ ਜੋ ਕੁਝ ਕਰ ਰਿਹਾ ਹੈ ਆਤਮਾ ਕਰਾ ਰਿਹਾ ਜੀਵ ਆਤਮਾ ਤੇ ਕਰਵਾ ਰਹੀ ਹੈ ਤਾਂ ਕਰ ਰਿਹਾ ਇਸ ਕਰਕੇ ਸਰੀਰ ਨੂੰ ਕੋਈ ਗਲਤੀ ਨਹੀਂ ਅੰਤਨ ਵੜਾ ਤੇਰੇ ਜੀਵੇ ਲਿਖਿਆ ਅਗਰ ਸਰੀਰ ਆ ਜੀ ਸਰੀਰ ਆ ਜੀ ਦੀ ਗੱਲ ਹੈ ਮਨ ਤਾਂ ਸਰੀਰ ਨੂੰ ਕਹਿ ਰਹੇ ਹਾਂ ਜੇ ਅਸੀਂ ਮਨ ਕਹਿ ਰਹੇ ਹਾਂ ਤਾਂ ਸਰੀਰ ਨੂੰ ਕਹਿ ਰਹੇ ਹਾਂ ਤੂੰ ਮਨ ਮਾਇਆ ਨੂੰ ਸਮਝ ਰਹੇ ਹੋ ਹਾਂ ਮਨ ਮਾਇਆ ਦੀ ਜਿਹੜੀ ਸਰੀਰ ਦੀ ਇੱਛਾ ਉਹੀ ਮੰਦੀ ਦੀ ਇੱਛਾ ਸਰੀਰ ਦੀ ਲੋੜ ਹੈ ਮੰਦੀ ਇੱਛਾ ਇੱਛਾ ਮਨ ਦੀ ਭੁੱਖ ਹੋ ਤਾਂ ਕੁਝ ਸਰੀਰ ਦਾ ਰਿਪਰੈਜ਼ੈਂਟੇਟਿਵ ਮਨ ਇਹ ਸਰੀਰ ਦਾ ਮੀਡੀਆ ਜਦ ਕਹੇ ਤਾਂ ਮਨ ਨੂੰ ਜ਼ੋਰ ਨਾ ਹਾਂ ਉੱਥੇ ਮਨ ਨੂੰ ਜ਼ੋਰ ਇਹ ਸਰੀਰ ਦਾ ਮੀਡੀਆ ਹਰ ਤੋਂ ਮੈਂ ਜੋਰ ਧਰੀ ਉਹ ਸਰੀਰ ਨੂੰ ਤਾਂ ਹੁਣ ਸੰਬੋਧਨ ਹੋ ਹੀ ਨਹੀਂ ਸਕਦਾ ਇਹ ਸਰੀਰ ਦਾ ਠੇਕੇਦਾਰ ਬਣਿਆ ਹੋਇਆ ਆਪਾਂ ਠੇਕੇਦਾਰ ਕਹਿੰਦੇ ਨੇ ਹਾਂ ਉਹਨੂੰ ਸੰਬੋਧਨ ਉਹਨੂੰ ਸੰਬੋਧਨ ਉਹ ਠੇਕੇ ਕੰਮ ਕੰਮ ਕਰਦਾ ਠੇਕੇਦਾਰ ਨੂੰ ਪਿੱਛੋਂ ਸਪਲਾਈ ਤਾਂ ਉਹਦੀ ਹੈ ਜਿਹੜਾ ਮਾਲਕ ਹੈ ਪਿੱਛੇ ਠੇਕੇਦਾਰ ਕੰਮੇ ਕਰਦਾ ਠੇਕੇਦਾਰ ਨੇ ਜੋ ਵੀ ਕੁਝ ਕਰਨਾ ਹੈ ਪਿੱਛੋਂ ਆਪਣਾ ਕਮਿਸ਼ਨ ਲੈਣਾ ਲੇਬਰ ਲੈਣਾ ਉਹ ਲੈਣੀ ਹੈ ਇੰਤਜ਼ਾਮ ਹੈ ਕਰਨਾ ਬਾਕੀ ਪੈਸਾ ਤਾਂ ਮਾਲਕ ਦਾ ਖਰਚ ਹੁੰਦਾ ਚਾਹੇ ਮਕਾਨ ਦਾ ਮਾਲਕ ਹੈ ਚਾਹੇ ਸਰਕਾਰ ਮਾਲਕ ਹੈ ਜਿਹਦਾ ਕੰਮ ਜਿਹਦਾ ਕੰਮ ਕਰ ਰਿਹਾ ਠੇਕੇਦਾਰ ਚਿੰਤਾ ਦਾ ਅਸਲ ਜੋ ਨੂੰ ਹੈ ਠੇਕੇਦਾਰ ਨੂੰ ਨਹੀਂ ਦਿੱਤਾ ਠੇਕੇਦਾਰ ਨੇ ਚਿੰਤਾ ਜ਼ਿਆਦਾ ਲੈ ਲਈ ਬੇਮਤਲਬ ਦੀ ਉਹ ਬੇਮਤਲਬ ਦੀ ਚਿੰਤਾ ਤੋਂ ਹੀ ਠੇਕੇਦਾਰ ਨੂੰ ਕਹੇ ਤੈਨੂੰ ਬੜਾ ਫਿਕਰ ਬਦਲਾਓ ਮਾਲਕ ਦਾ ਸ਼ਹਿਰ ਬਣ ਰਿਹਾ ਮਾਲਕ ਦਾ ਸਾਰਾ ਕੁਝ ਪ੍ਰੋਜੈਕਟ ਹੈ ਪਲੈਨਿੰਗ ਪਲੈਨਿੰਗ ਬਾਲਕ ਨੂੰ ਚਿੰਤਾ ਤੂੰ ਤਾਂ ਜਿਹੋ ਜਿਹਾ ਮਾਲ ਆਉਂਦਾ ਬਣਾਈ ਰੇਤਾਬਾਜ਼ੀ ਨਹੀਂ ਮਿਲਦਾ ਕੰਮ ਆ ਠੱਪ ਕਰਦਾ ਭਾਈ ਜੇ ਲੋ ਬਣਾਓਗੇ ਜਿਆਦਾ ਆ ਜੂਗਾ ਉਹਨਾਂ ਦਾ ਚੱਲ ਪੂਗਾ ਚਿੰਤਾ ਕਰੀ ਹੈ ਸਤਿ ਸਰੂਪ ਰਿਵੇ ਜਿਨ ਮਨ ਕਰਨ ਕਰਾਵਣ ਤੇ ਨਹੀਂ ਮੂਲ ਪਛਾਣ ਉਹ ਕਰਨ ਕਰਾਵਣ ਨੂੰ ਮੂਲ ਨੂੰ ਪਛਾਣ ਕਰਦਾ ਕਿਉਂਕਿ ਉਹ ਅੰਦਰ ਹੈ ਕਰਨ ਕਰਾਵਣ ਵਾਲਾ ਅੰਦਰੋਂ ਨਿਕਲ ਜਾਣਾ ਅੰਦਰੋਂ ਨਿਕਲਦਾ ਤਾਂ ਪਤਾ ਲੱਗਣਾ ਹਾਰਟ ਬੰਦ ਹੋ ਜਾਣਾ ਸਾਹ ਬੰਦ ਹੋ ਜਾਣਾ ਸਾਹ ਬੰਦ ਹੋ ਗਿਆ ਹਾਰਟ ਚੱਲਣਾ ਬੰਦ ਹੋ ਗਿਆ ਅੰਦਰੋਂ ਹੀ ਬੰਦ ਹੋਇਆ ਨਾ ਸਾਹ ਬੰਦ ਹੋਇਆ ਆ ਹਾਰਟ ਚੱਲਣਾ ਬੰਦ ਅੰਦਰੋਂ ਹੀ ਹੋਇਆ ਨਾ ਤੇ ਬਾਹਰ ਕੋਈ ਸਾਹ ਨਹੀਂ ਚਲਾ ਨਹੀਂ ਸਕਦਾ ਬਾਹਰੋਂ ਨਾ ਹਾਰਟ ਨੂੰ ਬਾਹਰੋਂ ਕੋਈ ਚਲਾ ਰਿਹਾ ਇਸ ਕਰਕੇ ਇੱਥੋਂ ਅਸੀਂ ਅੰਦਰੋਂ ਹੀ ਸਮਝ ਲਾਂਗੇ ਵੀ ਕਾਰਨ ਕਰਾਵਣ ਪਾਈ ਹੁੰਦੀ ਸੀ ਇੱਥੋਂ ਅਸੀਂ ਲੈ ਕੇ ਚੱਲਾਂਗੇ ਵੀ ਅੰਦਰ ਉਹ ਮੂਲ ਨੂੰ ਪਛਾਣ ਲੈਂਦਾ ਵੀ ਇਹ ਸਰੀਰ ਕੁਝ ਨਹੀਂ ਕਰਦਾ ਜਨਤਾ ਕੇ ਬਸ ਉਹ ਗੱਲ ਇਹ ਪਛਾਣੂ ਪਾਈ ਇਹ ਸਰੀਰ ਦੇ ਬਸ ਕੁਝ ਨਹੀਂ ਇਹ ਤਾਂ ਹੁਣ ਜਿਹੜੀ ਇਹਨੂੰ ਚੱਕੀ ਫਿਰਦੀ ਹੈ ਇਹ ਤਾਂ ਕੁਝ ਕਰਾ ਰਹੀ ਹੈ ਉਹ ਪਛਾਣ ਲੈਂਦਾ ਨਹੀਂ ਤਾਂ ਫਿਰ ਮੂਰਤੀ ਲਈ ਕਰਦੇ ਨੇ ਲੋਕ ਸਰੀਰ ਨੂੰ ਸਭ ਕੁਝ ਮੰਨ ਕੇ ਆਤਮਾ ਨੂੰ ਛੱਡ ਜਿਹਨੇ ਆਤਮਾ ਨੂੰ ਨਹੀਂ ਪਛਾਣਿਆ ਮੂਰਤੀ ਪੂਜਾ ਉਹ ਕਰਦਾ ਕਹਿਣ ਦਾ ਮਤਲਬ ਇਹ ਹੈ ਜਿਹਨੇ ਕਰਨ ਕਰਾਉਣ ਹਾਰ ਮੂਲ ਨਹੀਂ ਪਛਾਣਿਆ ਜੋ ਤਾਂ ਨਹੀਂ ਪਛਾਣੀ ਉਹ ਮੂਰਤੀ ਪੂਜਾ ਕਰ ਸਕਦਾ ਦੂਆ ਮੂਰਤੀ ਪੂਜਾ ਕਰੇ ਨਹੀਂ ਸਕਦਾ ਕਰਨ ਕਰਾਉਣ ਹਾਰ ਦੀ ਮੂਰਤੀ ਬਣਾ ਲਓ ਆਤਮਾ ਦੀ ਮੂਰਤੀ ਬਣਾ ਲਓ ਅਸੀਂ ਵੀ ਪੂਜ ਲਾਂਗੇ ਸਾਨੂੰ ਕੀ ਉਹ ਆਤਮਾ ਦੀ ਤਾਂ ਅਕਾਲ ਮੂਰਤ ਉਸ ਨੂੰ ਤਾਂ ਕਿਹਾ ਹੋਇਆ ਮੂਰਤੀ ਆਤਮਾ ਦੀ ਮੂਰਤੀ ਹੈਗੀ ਜ਼ਰੂਰ ਪਰ ਉਹੀ ਤਾਂ ਅਕਾਲ ਮੂਰਤ ਹੈ ਉਹ ਕਾਲ ਇਹ ਮੂਰਤੀ ਤਾਂ ਕਾਲ ਕੀ ਹੁੰਦਾ ਸਰ ਕਾਲ ਮੂਰਤ ਕਾਲ ਦਾ ਅਰਥ ਨਹੀਂ ਹੁੰਦਾ ਕਾਲ ਦਾ ਹੁੰਦਾ ਸਮਾਂ ਸਮੇਂ ਦਾ ਜਿਹੜੀ ਮੂਰਤੀ ਦੇ ਅਸਰ ਪਵੇ ਉਹ ਕਾਲ ਮੂਰਤੀ ਹੁੰਦੀ ਛੋਟਾ ਜਿਹਾ ਬੱਚਾ ਹੁੰਦਾ ਇੱਕ ਇੱਕ ਮਿੰਟ ਦਾ ਇੱਕ ਇੱਕ ਸਕਿੰਟ ਦਾ ਤੇ ਅਸਰ ਪੈਂਦਾ ਇਹ ਵੱਧਦਾ ਫੁੱਲਦਾ ਛੋਟੇ ਤੋਂ ਵੱਡਾ ਨਹੀਂ ਹੁੰਦਾ ਫਿਰ ਬੜੇ ਤੋਂ ਕਮਜ਼ੋਰ ਹੋਣ ਲੱਗ ਜਾਂਦਾ ਰੂਹ ਰੂਪ ਬਦਲਦਾ ਪੁਰਾਣਾ ਹੁੰਦਾ ਪੁਰਾਣਾ ਹੋਣਾ ਇੱਕ ਲਫ਼ਜ਼ ਜਿਹੜਾ ਹੈ ਸੱਚ ਪੁਰਾਣਾ ਨਹੀਂ ਹੁੰਦਾ ਜੋ ਪੁਰਾਣਾ ਹੁੰਦਾ ਉਹ ਸੱਚ ਹੈ ਜੋ ਚੀਜ਼ ਪੁਰਾਣੀ ਹੁੰਦੀ ਹੈ ਉਹ ਮੂਰਤੀ ਕਾਲ ਮੂਰਤੀ ਹੈ ਸਮੇਂ ਦਾ ਅਸਰ ਹੈ ਸਮੇਂ ਦਾ ਅਸਰ ਹੈ ਬਹੁਤ ਲਾਉਂਦੀ ਕੋਈ ਚੀਜ਼ ਨਹੀਂ ਹੈ ਬਹੁਤ ਲਾਉਂਦੀ ਕੋਈ ਚੀਜ਼ ਸਮਾਂ ਜੀ ਪੁਰਾਣੀ ਹੋ ਜਾਂਦੀ ਹੈ ਸਮੇਂ ਦਾ ਅਸਰ ਹੋ ਗਿਆ ਸਮੇਂ ਦਾ ਅਸਰ ਹੋ ਗਿਆ ਜਾਂ ਫਿਰ ਐਕਸੀਡੈਂਟਲ ਡੈਥਾਂ ਹੁੰਦੀਆਂ ਨੇ ਐਕਸੀਡੈਂਟਲ ਬਿਮਾਰੀਆਂ ਨਾਲ ਹੋਣੀਆਂ ਕੋਈ ਕਿਸੇ ਤਰੀਕੇ ਵਿੱਚ ਡੈਮੇਜ ਹੋ ਜਵੇ ਡੈਮੇਜ ਹੋਣਾ ਨਾ ਸਰੀਰ ਨੇ ਚਾਹੇ ਪ੍ਰਾਣ ਹੋ ਕੇ ਡੈਮੇਜ ਹੋ ਜਵੇ ਚਾਹੇ ਕਿਸੇ ਬਿਮਾਰੀ ਨਾਲ ਡੈਮੇਜ ਹੋ ਜਵੇ ਚਾਹੇ ਐਕਸੀਡੈਂਟ ਹੋ ਕੇ ਡੈਮੇਜ ਹੋ ਜਵੇ ਚਾਹੇ ਕੋਈ ਉਲਟੀ ਸਿੱਧੀ ਚੀਜ਼ ਖਾਣ ਨਾਲ ਡੈਮੇਜ ਹੋ ਜਵੇ ਜਿਵੇਂ ਜ਼ਹਿਰਾਂ ਲੋਕ ਖਾ ਲੈਂਦੇ ਨੇ ਡੈਮੇਜ ਕਿਵੇਂ ਹੁੰਦਾ ਸਰੀਰ ਚਲਣ ਦੇ ਕਾਬਲ ਕਿਵੇਂ ਨਹੀਂ ਰਹਿੰਦਾ ਕੁਦਰਤੀ ਤੌਰ ਤੇ ਤਾਂ ਸਮੇਂ ਨਾਲ ਹੁੰਦਾ ਹੈ ਗੈਰ ਕੁਦਰਤੀ ਬਹੁਤ ਸਾਰੀਆਂ ਚੀਜ਼ਾਂ ਨੇ ਕਾਲ ਦੇ ਬਹੁਤ ਸਾਰੇ ਰੂਪ ਨੇ ਪਰ ਮੌਤ ਨਾਲ ਨਹੀਂ ਕੋਈ ਚੀਜ਼ ਜਿਹੜਾ ਦੱਸਿਆ ਹੋਇਆ ਵੀ ਆ ਜੀ ਜਾਂ ਕਾਲ ਹੈ ਜੀ ਉਹ ਫੜ ਕੇ ਲੈ ਗਿਆ ਜੀ ਉਹ ਇਹ ਸਭ ਗੱਲਾਂ ਹੀ ਨੇ ਕੋਈ ਡਰਾਇਆ ਹੋਇਆ ਇਹਨੂੰ ਕੁਝ ਨਹੀਂ ਹੈਗਾ ਹੁਕਮ ਹੈ ਅੰਦਰ ਸਭ ਕੋ ਜਾਇ ਨਹੀਂ ਸਕਦਾ ਕਿੱਥੇ ਜਾਣਾ ਜਾਣਾ ਨਹੀਂ ਕਿੱਥੇ ਅੰਨਾ ਬੋੜਾ ਕਿੱਥੇ ਜਾਊਗਾ ਇਹ ਬਾਹਰ ਵੀ ਉਹਨੂੰ ਕੱਢਣੀ ਹੈ ਘਰੋਂ ਬਾਹਰ ਤਾਂ ਸਗੋਂ ਡਰੂਗਾ ਕਿ ਮੇਰੇ ਵਿੱਚ ਨਾ ਕੋਈ ਆ ਲੱਗੇ ਕਮਰੇ 'ਚ ਬੈਠਾ ਤਾਂ ਸੇਫ ਉਹਨੂੰ ਪਤਾ ਵੀ ਕਮਰੇ ਦਾ ਦਰਵਾਜ਼ਾ ਮੇਰਾ ਬੰਦ ਮੇਰੇ ਤੇ ਕੋਈ ਆ ਕੇ ਬਾਹਰੋਂ ਟੱਕਰ ਨਹੀਂ ਮਾਰ ਸਕਦਾ ਉਹ ਜੇ ਗਲੀ 'ਚ ਖੜਾ ਉਹ ਡਰੀ ਜਾਊਗਾ ਬਾਹਰ ਸੜਕ ਤੇ ਖੜਾ ਬਾਹਰ ਖੜਾ ਤਾਂ ਉਹਨੂੰ 100 ਪਾਸੇ ਡਰ ਨਿਆਣੇ ਖੇਡਦੇ ਨੇ ਕੋਈ ਚੀਜ਼ ਨਾ ਲੱਗੇ ਮੇਰੇ ਸਰੀਰ ਦੇ ਵਿੱਚ ਇਹਦਾ ਡਰ ਘੱਟ ਹੈ ਸਰੀਰ ਦੇ ਬਾਹਰ ਦਾ ਨੂੰ ਡਰ ਬਹੁਤ ਹੈ ਨਾ ਨੂੰ ਦਿਖੇ ਅੱਖਾਂ ਦੇ ਬਿਨਾਂ ਇਹਨੂੰ ਦਿਖਦਾ ਹੀ ਨਹੀਂ ਹੈ ਉਹ ਦਿਖਾਉਣ ਵਾਸਤੇ ਇਹਦਾ ਸਰੀਰ 'ਚ ਪਾਇਆ ਹੋਇਆ ਉਹ ਅੱਖ ਜਿਹੜੀ ਅੱਖਾਂ ਨੂੰ ਸੂਤਕ ਹੈ ਐਣੀ ਸੂਤਕ ਹੈ ਅੱਖਾਂ ਨੂੰ ਤਾਂ ਸੂਤ ਹੁੰਦਾ ਹੀ ਨਹੀਂ ਅੱਖਾਂ ਦਾ ਬਹੁਤ ਗਿਆ ਹੁੰਦਾ ਵੀਰ ਲੱਕੜੀਆਂ ਵੇਰ ਲੱਕੜੀਆਂ ਹਾਂ ਉਹ ਅੱਖ ਅਸਲੀ ਹੈ ਉਹ ਗਵਾ ਬੈਠਿਆ ਉਹ ਜਿਹੜੇ ਕੰਨ ਅਸਲੀ ਨੇ ਗਵਾ ਬੈਠਿਆ ਡੈਮੇਜ ਹੋ ਗਏ ਕਾਹਦੇ ਨਾਲ ਡੈਮੇਜ ਹੋਏ ਨੇ ਡੈਮੇਜ ਹੋਏ ਨੇ ਹੰਕਾਰ ਨਾਲ ਬਿਮਾਰੀ ਨਾਲ ਬਿਮਾਰੀ ਜਿਹੜੀ ਹੈ ਨਾ ਹੁੰਦੇ ਦੀ ਡੈਮੇਜ ਕਰ ਦਿੰਦੀ ਹੈ ਕੰਨਾਂ ਨੂੰ ਕੰਨੀ ਸੂਤਕ ਕੱਢ ਪੈ ਲਾਸਵਾਰੀ ਖਾਏ ਜੋ ਕੰਨ ਦੀ ਗੱਲ ਪੈ ਜਾਂਦੀ ਹੈ ਉਹਦੇ ਤੇ ਸਵਾਲ ਨਹੀਂ ਕਰਦਾ ਉਸਕਾਰੀ ਫਿਰ ਬਾਣੀ ਦਾ ਅਦਵਾਰ ਵੀ ਕਰਦਾ ਹੰਕਾਰੀ ਰੋਜ਼ਾ ਨਹੀਂ ਕਰਦਾ ਕਿ ਗੁਰਬਾਣੀ ਅਗੇ ਸਰੈਂਡਰ ਕਰਨ ਦੀ ਗੱਲ ਹੈ ਨਾ ਉਹ ਜਿਹਨੇ ਸਰੈਂਡਰ ਕਰਤਾ ਭਰੋਸਾ ਕਰੂਗਾ ਜੇ ਸਰੈਂਡਰ ਨਹੀਂ ਕਰਦਾ ਭਰੋਸਾ ਇਹਦਾ ਮਤਲਬ ਹੈ ਜੇ ਸਰੈਂਡਰ ਨਹੀਂ ਕਰਦਾ ਭਰੋਸਾ ਵੀ ਨਹੀਂ ਕਰਦਾ ਜਿੰਨੀ ਪਬਲਿਕ ਐਸੇ ਹੈਗੇ ਨੇ ਭਰੋਸਾ ਕਿਉਂ ਨਹੀਂ ਕਰਦੇ ਪਹਿਲੀ ਗੱਲ ਤਾਂ ਉਹਨਾਂ ਨੂੰ ਠੀਕ ਤਰੀਕੇ ਨਾਲ ਸਮਝਾਇਆ ਹੀ ਨਹੀਂ ਗਿਆ ਗੁਰਬਾਣੀ ਦੇ ਅਰਥ ਉਲਟ ਫੁੱਟ ਦੱਸੇ ਗਏ ਨੇ ਲੋਭ ਲੂਵੇ ਕ੍ਰੀਏਟ ਕੀਤਾ ਹੋਇਆ ਹੰਕਾਰ ਦਾ ਉਹਨਾਂ ਦਾ ਹੰਕਾਰ ਘਟਾਇਆ ਹੀ ਨਹੀਂ ਗਿਆ ਦੱਸਿਆ ਹੀ ਨਹੀਂ ਗਿਆ ਉਹਨਾਂ ਨੂੰ ਦੂਜੀ ਗੱਲ ਆ ਵੀ ਉਹ ਆਪ ਤਾਂ ਖਰ ਰਹੇ ਜੀ ਸਾਰੇ ਆਪ ਤਾਂ ਬਿਮਾਰੇ ਹੋਏ ਬਿਮਾਰ ਦਾ ਇਲਾਜ ਤਾਂ ਗੁਰਦੁਆਰੇ ਦੇ ਵਿੱਚ ਹੋਣਾ ਸੀ ਗੁਰਬਾਣੀ ਨਾਲ ਹੋਣਾ ਸੀ ਇਹ ਉਹਨਾਂ ਨੇ ਉਹ ਜਿਹੜੇ ਇਲਾਜ ਵਾਲਾ ਕੰਮ ਉਹ ਛੜਦਾ ਇਹ ਡਾਕਟਰ ਕਹਿੰਦੇ ਨੇ ਵੀ ਲੋਕ ਬਿਮਾਰ ਰਹਿਣ ਸਾਡੇ ਗਾਹਕ ਬਣੇ ਰਹਿਣ ਜੇ ਬਿਮਾਰ ਹੋ ਜਿੰਨੇ ਜ਼ਿਆਦਾ ਬਿਮਾਰ ਹੋਣਗੇ ਦੁਕਾਨਾਂ ਜ਼ਿਆਦਾ ਚੱਲਦੀ ਦੁਨੀਆ ਬਿਮਾਰ ਹੈ ਸੰਤਾਂ ਦੀਆਂ ਦੁਕਾਨਾਂ ਚੱਲਦੀਆਂ ਕਿਉਂ ਲਾਜ ਚੱਲ ਜੇ ਕੋਈ ਜਾਗਣਾ ਤਾਂ ਮਰੀਜ਼ ਘਟੀ ਜਾਣਗੇ ਉਹ ਬਾਹਰ ਦੱਸੀ ਜਾਣਗੇ ਜਾ ਕੇ ਬਾਹਰ ਦੀ ਬਾਹਰ ਦਵਾਈ ਜਿਹੜਾ ਇੱਥੋਂ ਸੁਣ ਕੇ ਚਲੇਗਾ ਬਾਹਰ ਦਾ ਉਹ ਤੇਰੇ ਕੋਲ ਕਾਸ ਨੂੰ ਤਾਂ ਹੀ ਦਾ ਰਾਜਾ ਸਵਾਮੀ ਕਹਿੰਦੇ ਨੇ ਵੀ ਤਾਂ ਜੀ ਗੁਰੂ ਇਹ ਦਊਗਾ ਬਾਹਰ ਨਾਮ ਨਹੀਂ ਬਾਹਰ ਕਿਉਂਕਿ ਉਹਨੂੰ ਪਤਾ ਜੇ ਬਾਹਰ ਦੇਣ ਲੱਗੇ ਨਾਮ ਸਾਡੀ ਦੁਕਾਨ ਖੜ ਜੂ ਇਹ ਸਭ ਠੱਗਾਂ ਦੀਆਂ ਗੱਲਾਂ ਨੇ ਧਰਮ ਦੇ ਨਾਮ ਦੇ ਠੱਗੀ ਹੈ ਡਾਕਟਰ ਵੀ ਇਹ ਜਿਹੇ ਨੇ ਜਿਹੜੇ ਚਾਹੁੰਦੇ ਨੇ ਖਾਸ ਬਣਿਆ ਰਹੇ ਜੇ ਹੁਣ ਬੁੜੀ ਦਿੱਤੀ ਅਗਲਾ ਦਾ ਨੂੰ ਚਲੇਗਾ ਰਾਮ ਆ ਜਵੇ ਉਹ ਤਾਂ ਫਿਰ ਉਹ ਫਿਰ ਕਹੂਗਾ ਦੂਏ ਦਿਨ ਮੁੜ ਕੇ ਹਾਂਜੀ ਜਾ ਕੇ ਹਿਰਦੇ ਵਿਸ਼ਵਾਸ ਪ੍ਰਗਟ ਪ੍ਰਭ ਆਇਆ ਤਤ ਗਿਆਨ ਕਿਸਮ ਪ੍ਰਗਟ ਆਇਆ ਦੂਜੀ ਗੱਲ ਹੈ ਇਹ ਕਿ ਕਾਰਨ ਕਰਾਉਣ ਤੇ ਮੂਲ ਪਛਾਣਿਆ ਸਤ ਸਰੂਪ ਹਿਰਦੇ ਜਿਤਿਆ ਕਾਰਨ ਕਰਾਵਣ ਪਛਾਣ ਲਿਆ ਉਹ ਤੇ ਗਾਹਾਂ ਕੀ ਹੁੰਦਾ ਫਿਰ ਜਾ ਕੇ ਰਦੇ ਵਿਸ਼ਵਾਸ ਪ੍ਰਭਾਇਆ ਜਿਹਦੇ ਹਿਰਦੇ ਨੂੰ ਵਿਸ਼ਵਾਸ ਹੋ ਜੇ ਦੇਖੋ ਪਹਿਲਾਂ ਪਛਾਣਿਆ ਨਹੀਂ ਵਿਸ਼ਵਾਸ ਨਹੀਂ ਆਇਆ ਇਹ ਤਾਂ ਮੰਨ ਲਿਆ ਵੀ ਅੰਦਰ ਵਿਸ਼ਵਾਸ ਕਾਦਾ ਹੋਗਾ ਵਿਸ਼ਵਾਸ ਦੇਖੇ ਬਿਨਾ ਨਹੀਂ ਆਉਂਦਾ ਸੁਣੇ ਤੇ ਤਾਂ ਸੁਣ ਲਿਆ ਜੈਸਾ ਸਤਿਗੁਰੂ ਸੁਣੀਦਾ ਐਸੋ ਹੀ ਨਾ ਜਾਂ ਦੇਖ ਲਿਆ ਫਿਰ ਵਿਸ਼ਵਾਸ ਹੋ ਗਿਆ ਜਦੋਂ ਕਹਿੰਦੇ ਪ੍ਰੀਏ ਤੂੰ ਦੇਖ ਇਹੋ ਮਾਂਝਾ ਸਾਹੋ ਸਾਈਂ ਜੋ ਹੈ ਮੂੰਹ ਖੜਾ ਜਿਹੜਾ ਆਪਣੇ ਮੂਹਰੇ ਸਾਈਂ ਖੜਾ ਇਹੀ ਤਾਂ ਨਹੀਂ ਆਪਣਾ ਸਾਹਿਬ ਮੈਨੂੰ ਤਾਂ ਉਹੀ ਲੱਗਦਾ ਜਦ ਅੰਦਰ ਨੂੰ ਮਨ ਬੁੱਧੀ ਨੇ ਦਰ ਨੂੰ ਅੰਦਰ ਧਿਆਨ ਹੋਏ ਨੇ ਮਨ ਮੂਹਰੇ ਹੈ ਮਨ ਪਹਿਲਾਂ ਦੇਖ ਵੀ ਉਹ ਜਿਹੜਾ ਮੂਹਰੇ ਆਪਣੇ ਸਾਹ ਲੈ ਰਿਹਾ ਅੰਦਰ ਖੜਾ ਉਹੀ ਨਹੀਂ ਆਪਣਾ ਕਿਤੇ ਸਾਹ ਮੈਨੂੰ ਤਾਂ ਉਹੀ ਲੱਗਦਾ ਹੋਰ ਤਾਂ ਕੋਈ ਅੰਦਰ ਆਦਮੀ ਹੋ ਹੀ ਨਹੀਂ ਸਕਦਾ ਇੱਕੋ ਹੀ ਤਾਂ ਹੈ ਅੰਦਰ ਦੂਆ ਤਾਂ ਹੈ ਨਹੀਂ ਕੋਈ ਨਾਨਕ ਬੈਠਾ ਭੱਖੇ ਭਾਉ ਨਾਨਕ ਬੈਠਾ ਭੱਖੇ ਭਾਉ ਲੰਮੇ ਸੇਵੇ ਦਰਖੜਾ ਉਦੋਂ ਵਿਸ਼ਵਾਸ ਹੋਇਆ ਉਹ ਤਾਂ ਪਹਿਲਾਂ ਵਿਸ਼ਵਾਸ ਨਹੀਂ ਹੁੰਦਾ ਕੇ ਨੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਫਿਰ ਤਤ ਦਾ ਗਿਆਨ ਹੋ ਗਿਆ ਉਹ ਤਤ ਦਾ ਹੈ ਉਹ ਜਿਹੜਾ ਪੱਖੇ ਬਾਉ ਉਹ ਰੌਕ ਅਖਦਾ ਸੀ ਉਹੀ ਦਾ ਤਤ ਹੈ ਤਤ ਦੀ ਸਮਝ ਆ ਗਈ ਉਹਨੂੰ ਵਿਆਹ ਹੈ ਤਤ ਪਰਮ ਤਤ ਹੈ ਉਹ ਪਰਮ ਤਤ ਹੈ ਨਾ ਤਤਾਂ ਤੋਂ ਭਰੇ ਆ ਜਿਹੜੇ ਪੰਜ ਤਤ ਨੇ ਨਾ ਤੋਂ ਉਹਨੂੰ ਪਰਮ ਤਤ ਉਹਦਾ ਨਾਮ ਤਾਂ ਰੱਖਿਆ ਹੈ ਉਹ ਨਿਰਾਕਾਰੀ ਤਤ ਪਰਮ ਤਤ ਜੋ ਪਰਜਾ ਪਾਵਾ ਹਾਂਜੀ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਕਿਸ ਮਨ ਪ੍ਰਗਟ ਤਤ ਗਿਆਨ ਇਸ ਵੇਲੇ ਪ੍ਰਗਟ ਹੁੰਦਾ ਜਾ ਕੇ ਪਹਿਲਾਂ ਨਹੀਂ ਹੁੰਦਾ ਪਤਾ ਨਹੀਂ ਬ੍ਰਹਮ ਗਿਆਨੀ ਕਿੱਥੋਂ ਬਣ ਮੜ ਬਹਿ ਗਏ ਆ ਕੇ ਸਭ ਬਿਲਕੁਲ ਗੱਲ ਇਹ ਸਟੇਜ ਵਾਈਜ਼ ਦੱਸੀ ਹੋਈ ਹੈ ਗੁਰਬਾਣੀ ਦੇ ਵਿੱਚ ਸਮਝਾਈ ਹੋਈ ਹੈ ਨਾ ਤਾਂ ਕਿਸੇ ਨੂੰ ਸਮਝ ਉਹ ਇਹ ਸਭ ਉਹ ਕਹੇ ਮੈਂ ਪਾਇਆ ਸਭ ਕਹਤੇ ਪਾਇਆ ਹਾਂ ਸਭ ਕਹਤੇ ਪਾਇਆ ਸਾਰੇ ਨੇ ਮੈਂ ਪਾ ਲਿਆ ਮੈਂ ਪਾ ਲਿਆ ਸਬੂਤ ਕੀ ਹੈ ਕੋਈ ਵੀ ਨਹੀਂ ਕਹਿੰਦੇ ਜਿਹੜਾ ਤੇਰੇ ਕੋਲ ਹੋਈ ਮੇਰੇ ਕੋਲ ਸਬੂਤ ਕੌਣ ਦੇਵੇ ਹਾਂ ਸਹਿ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਲਾ ਫੇਰ ਕੀ ਹੋ ਜਾਂਦਾ ਇਸ ਤੋਂ ਅੱਗੇ ਕੀ ਹੈ ਜਿਤ ਗਿਆਨ ਹੋ ਗਿਆ ਪਹਿਲਾਂ ਭੈ ਜੇ ਹੁੰਦੀ ਆ ਤਾਂ ਨਿਰਭੈ ਹੋ ਜਾਂਦਾ ਫਿਰ ਫਿਰ ਨਹੀਂ ਭੈ ਹੈਗਾ ਜਮਣ ਬਣਦਾ ਭੈ ਨਹੀਂ ਫਿਰ ਨੁਕਸਾਨ ਦਾ ਨਹੀਂ ਸਭ ਜਸਦਾ ਫਿਰ ਭੈ ਤੇ ਨਿਕਲ ਕੇ ਨਿਰਭੈ ਅਵਸਥਾ ਚਲਾ ਗਿਆ ਭੈ ਤੇ ਨਿਰਭੈ ਹੋਏ ਨਿਸ਼ਾਨਾ ਬਸ ਗਿਆ ਫੇਰ ਬਸਿਆ ਤਾਂ ਟਕਾ ਹੁੰਦਾ ਮਨ ਨੂੰ ਕਿਉਂਕਿ ਫਿਰ ਉਹ ਜੀਵਨ ਪਦਵੀ ਮਿਲ ਗਈ ਦਰਸ਼ਨ ਦੇ ਜੀਵਾਂ ਹੋਰ ਤੇ ਪੂਰਨ ਕਰਮ ਸਭੇ ਪੂਰਾ ਹੋ ਗਿਆ ਇੱਥੇ ਆ ਕੇ ਪੂਰਾ ਕੰਮ ਹੁੰਦਾ ਜਦ ਜ਼ਿੰਦਗੀ ਮਿਲ ਗਈ ਸਾ ਜੀਵਨ ਮਿਲ ਗਿਆ ਫਿਰ ਉਹ ਫਿਰ ਉਹ ਨੀਂਦ ਨਹੀਂ ਆਉਂਦੀ ਮਰਨਾ ਨਹੀਂ ਦੇ ਹੈ ਫਿਰ ਉਹ ਨਹੀਂ ਆਉਂਦੀ ਹੈਗੀ ਫਿਰ ਉਹ ਸੁਪਨਾ ਨਹੀਂ ਦੇਖਦਾ ਨਹੀਂ ਉਹ ਸੁਪਨਾ ਦੇਖਣਾ ਹੀ ਹੈ ਜ਼ਿੰਦਗੀ ਦਾ ਮਾਇਆ ਦੇ ਕਲਪਨਾ ਚ ਪੈਣਾ ਹੀ ਨਹੀਂ ਹੈ ਮਾਇਆ ਦੇ ਤਾਣੇ ਬਾਣੇ ਚੋਲ ਨਹੀਂ ਆਣਾ ਇਹੀ ਚੀਜ਼ ਦਾ ਰੀਤ ਹੋਰ ਕੁਝ ਨਹੀਂ ਹੈਗੀ ਮਾਇਆ ਦੀ ਦੌੜ ਚ ਨਹੀਂ ਪੈਂਦਾ ਜਿਹੜਾ ਮਾਇਆ ਦੀ ਦੌੜ ਚ ਪੈ ਗਿਆ ਨਹੀਂ ਜਿਹੜਾ ਮਾਇਆ ਦੀ ਦੌੜ ਚ ਨਹੀਂ ਹੋ ਨਹੀਂ ਹੈ ਸਰੀਰ ਤੌਰ ਤੇ ਸੌਣ ਜਾਗਣ ਦਾ ਕੋਈ ਮਤਲਬ ਨਹੀਂ ਸੁੱਤੇ ਤਾਂ ਸਮਾਨ ਸੁੱਤਾ ਤਾਂ ਜੇ ਹੋਵੇ ਠੀਕ ਤਰੀਕੇ ਨਾਲ ਉਹ ਤਾਂ ਮਾਇਆ ਦੌਰ ਜੁੱਦਾ ਹੀ ਨਹੀਂ ਉਹ ਤਾਂ ਹੁੰਦਾ ਇਹਨੂੰ ਤਾਂ ਨਿਊਡਲ ਗੇਅਰ ਹੁੰਦਾ ਨਿਊਡਲ ਗੇਅਰ ਤਾਂ ਵੀ ਹੁੰਦਾ ਜਿਹਨੂੰ ਅਸੀਂ ਜਾਗਦਾ ਕਹਿੰਦੇ ਖਤਰਾ ਹੀ ਉਦੋਂ ਜੇ ਨੌ ਜੇ ਨੌ ਸਮੁੰਦਰ ਤੇ ਹੈ ਹੀ ਨਹੀਂ ਕਿਨਾਰੇ ਤੇ ਪਈ ਹੈ ਉਹ ਕਿਵੇਂ ਬੁਝੂਗੀ ਉਹਨੂੰ ਕਹਿੰਦਾ ਖਤਰਾ ਖਤਰਾ ਜ਼ਿਆਦਾ ਜਾਂ ਵਿਚਾਲੇ ਹੈ ਦਰਿਆ ਦੇ ਵਿਚਾਲੇ ਨਾ ਉਹ ਜਲ ਖਤਰਾ ਤੇ ਕੰਢੇ ਦੇ ਵਈ ਉਹਨੂੰ ਕਹਿੰਦੇ ਖਤਰਾ ਸੁੱਤੇ ਨਹੀਂ ਤਾਂ ਕਰਾਰੇ ਦੱਸਦੀ ਨਾ ਉਹ ਵਿੱਚ ਨਹੀਂ ਹੁੰਦੀ ਸਮੁੰਦਰ ਦੇ ਆ ਜਦ ਹੁਣ ਅੰਦਰੋਂ ਜਾ ਕੇ ਨਾਉ ਲੈ ਕੇ ਆਉਂਦੇ ਨੇ ਪੁੱਛਿਆ ਫੜ ਕੇ ਕਿਨਾਰੇ ਤੇ ਕਰਕੇ ਉੱਥੇ ਤਾਂ ਹੀ ਸੌਂਦੇ ਨੇ ਸਮੁੰਦਰ ਦੀ ਕੋਲ ਸੌਂ ਜਾਣਗੇ ਹਾਂਜੀ ਬਹੁਤ ਹਾਂਜੀ ਭੈ ਤੇ ਨਿਰਭਉ ਹੋਏ ਪ੍ਰਸੰਨਾ ਜਿਸ ਦੇ ਉਪਜਿਆ ਇਸ ਮਹੇਸ਼ਮਾਨ ਜਿਸ ਤੇ ਉਪਜਿਆ ਹੈ ਸਮਾਨਾ ਇੱਥੇ ਆ ਕੀ ਕਹਿੰਦੀ ਗੱਲ ਇਹ ਐ ਜਸਤ ਬਣ ਜਾਂਦਾ ਨਾ ਅਨੁਭੂਤੀ ਤਾਂ ਜਦ ਮਨ ਉਹਨੂੰ ਦੇਖਦਾ ਦਰਸ਼ਨ ਦਾ ਉੱਥੇ ਹੀ ਮਨ ਸਤ ਪਹੁੰਚਦਾ ਕਿਨਾਰਾ ਉਹ ਜਦ ਕਿਨਾਰਾ ਟੱਚ ਕਰਦੀ ਹੈ ਨਾ ਲਹਿਰ ਜਦ ਹੀ ਖਤਮ ਹੋ ਜਾਂਦੀ ਹੈ ਸਮਝੀ ਨਹੀਂ ਕਿਨਾਰਾ ਜਿੱਥੇ ਆਉਂਦਾ ਲਹਿਰ ਉੱਥੇ ਖਤਮ ਪਰ ਉਹਦੇ ਨਾਲ ਵੱਜਿਆ ਮਨ ਉਹਦੇ ਨਾਲ ਵੱਜਿਆ ਫਿਰ ਆਪਣੇ ਮੂਲ ਜੇ ਸਮਝ ਪੈ ਤੇ ਨਿਰਪੈ ਹੋਏ ਜਿਸੇ ਉਪਜਿਆ ਤਿਸ ਮਹੇ ਸਮਾਨਾ ਸਮਾਨ ਪੈ ਤੇ ਨਿਰਪਉ ਤਾਂ ਹੋਇਆ ਜਦ ਆਪਣੇ ਮੂਲ ਜੋ ਸਮਾ ਗਿਆ ਜਿੰਨਾ ਜਰ ਬਾਹਰ ਤੁਰਿਆ ਫਿਰਦਾ ਭੱਜਿਆ ਫਿਰਦਾ ਸੋਨਾ ਜਰ ਡਰਦਾ ਜਾਂ ਖੱਡ 'ਚ ਵੜ ਜਾਂਦਾ ਫਿਰ ਸ਼ਾਂਤ ਹੁੰਦਾ ਵੀ ਹੋਰ ਨਹੀਂ ਖਤਰਾ ਚਾਹੇ ਉੱਥੇ ਵੀ ਖਤਰਾ ਹੋਵੇ ਹਾਂ ਪਰ ਬਾਹਰ ਜ਼ਿਆਦਾ ਡਰ ਹੈ ਉਹਦੇ ਨਾਲ ਫਰਕ ਹੈ ਫਿਰ ਵੀ ਜੇ ਜਾਂਦਾ ਹਾਂ ਖੁੱਟ ਕੇ ਔਰ ਬਾਹਰ ਦਾ ਬਹੁਤ ਫਰਕ ਹੈ ਯੂਆ ਵੀ ਘੁੱਟ ਨੂੰ ਭਜਦਾ ਜਪਾਈਦਾ ਭਜਦਾ ਸੱਪ ਵੀ ਘੁੱਟ ਨੂੰ ਭਜਦਾ ਵਸਤ ਮਹਿਲ ਹੈ ਵਸਤ ਗੜਾਈ ਤਾਂ ਕੋ ਭਿੰਨ ਦਾ ਕਹਿਣਾ ਜਾਈ ਜਿਵੇਂ ਜੇ ਵਸਤ ਮਹਿਲ ਹੈ ਵਸਤ ਗੜਾਈ ਜੇ ਇੱਕ ਵਸਤ ਦੇ ਵਿੱਚ ਦੂਜੀ ਵਸਤ ਲੈ ਕੇ ਰਦੀਏ ਜਿਵੇਂ ਆਪਾਂ ਕੁਰਸੀ 'ਚ ਕਿੱਲ ਲਾ ਦਈਏ ਵੇਜ ਦੇ ਵਿੱਚ ਕਿੱਲ ਲਾਤਾ ਕਈ ਵਾਰ ਲੱਕੜ ਦਾ ਹੀ ਉਹ ਫਾੜ ਲਾ ਦਿੰਦੇ ਨੇ ਤਾਂ ਉਹਨੂੰ ਵੱਖਰਾ ਨਹੀਂ ਉਹਦਾ ਨਾਮ ਹੁੰਦਾ ਜਿਵੇਂ ਦਰਵਾਜ਼ਾ ਇਹਦੇ ਚ ਆਪਾਂ ਦਰਵਾਜ਼ੇ ਦੇ ਵਿੱਚ ਕਿੱਲਾ ਵੀ ਲਾਉਨੇ ਆ ਕਬਜੇ ਵੀ ਲਾਉਨੇ ਆ ਵੇਖਾਂ ਵੀ ਲਾਉਨੇ ਆ ਪਰ ਨੋ ਦਰਵਾਜ਼ਾ ਹੀ ਰਹਿੰਦਾ ਉਹਦੀ ਕਿੱਲ ਲਾਤੀ ਉਹ ਵੀ ਠੋਕਤੀ ਜਿੰਨਾ ਜਰ ਵੱਖਰੀ ਸੀ ਕਿੱਲ ਸੀ ਬਾਅਦ ਦਰਵਾਜ਼ਾ ਰਹਿ ਗਿਆ ਕਿੱਲ ਵਿੱਚ ਰਹਿ ਗਈ ਦਰਵਾਜ਼ੇ ਦੇ ਇਹਵੇਂ ਵਸਤੂ ਵਿੱਚ ਜਦੋਂ ਵਾਸਤਿਕ ਠੁੱਕ ਜਾਂਦੀ ਹੈ ਜਾ ਕੇ ਜਿਵੇਂ ਦਰਿਆ ਚਲਾ ਜਾਂਦਾ ਸਮੁੰਦਰ ਦੇ ਵਿੱਚ ਚਲਾ ਜਾਂਦਾ ਤਾਂ ਨੌ ਸਮੁੰਦਰੇ ਵਜਦਾ ਫਿਰ ਬੋਧ ਸਾਖੋਂ ਭਿਲਣਾ ਕਹਿਣਾ ਜਾਈ ਫਿਰ ਉਹਨੂੰ ਭਿਲਣਾ ਨੌ ਦਾ ਭਿਲ ਨਹੀਂ ਹੁੰਦਾ ਵੱਖਰਾ ਨੌ ਦਾ ਸਮਾਪਤ ਹੋ ਜਾਂਦਾ ਇਵੇਂ ਗੰਗਾ ਦੇ ਵਿੱਚ ਜਿੰਨੀਆਂ ਨਦੀਆਂ ਪੈਂਦੀਆਂ ਨੇ ਛੋਟੀਆਂ ਮੋੜੀਆਂ ਕੇ ਉਹ ਜਦ ਵਿੱਚ ਸਮਾ ਜਾਂਦੀਆਂ ਨੇ ਨੌ ਗੰਗਾ ਹੀ ਚੱਲਦਾ ਅੱਗੇ ਪਿਛਲਾ ਨਾਉ ਨਹੀਂ ਰਹਿੰਦਾ ਹੁੰਦਾ ਪਾਣੀ ਵਿੱਚ ਹੀ ਹੁੰਦਾ ਸਾਰਿਆਂ ਦਾ ਪਾਣੀ ਦਾ ਸਾਰਿਆਂ ਦਾ ਵਿੱਚ ਹੀ ਹੁੰਦਾ ਪਰ ਨੌ ਵੱਡੇ ਦਾ ਹੀ ਰਹਿੰਦਾ ਹੁੰਦਾ ਇਸ ਕਰਕੇ ਹੁਣ ਮਨ ਜਿਹੜਾ ਹੈਗਾ ਉਹਦਾ ਨਾਉ ਨਹੀਂ ਰਿਹਾ ਇੱਥੇ ਕਹਿਣ ਦਾ ਮਤਲਬ ਇਹ ਹੈ ਪਿੰਨ ਨਹੀਂ ਰਿਹਾ ਮਨ ਖਤਮ ਹੋ ਗਿਆ ਦੂਜੇ ਬੁੱਝਣ ਹਾਰ ਵਿਵੇਕ ਨਰੈਣ ਮਿਲੇ ਨਾਰੇ ਬੁੱਝੇ ਬੁੱਝਣ ਹਾਰ ਵਿਵੇਕ ਉਹਨੇ ਕੀ ਗੱਲ ਕਹਿਤੀ ਤਾਂ ਕੋ ਪਿੰਨ ਨਾ ਕਹਿਣਾ ਜਾਈ ਬਸ ਮਾਇਲਾ ਬਸ ਗੜਾਈ ਕਿਹਦੇ ਵਾਸਤੇ ਫਰਮਾਇਆ ਹੈ ਇਹ ਮਨ ਜਿਹੜਾ ਆਪਣੇ ਮੂਡ ਚ ਸਮਾਇਆ ਉਹਦੇ ਪਰ ਸਾਰੇ ਗੱਲ ਕਹੀ ਹੋਈ ਆ ਇਹ ਕਹਿੰਦੇ ਕੋਈ ਬਵੇਕ ਜਿਹੜਾ ਹੈਗਾ ਬਵੇਕੀ ਹੈ ਜਿਹੜਾ ਬੁੱਧ ਵਾਲਾ ਉਹ ਬੁੱਝੂਗਾ ਬੁੱਝੇ ਬੁੱਝਣ ਹਾਰ ਬਵੇਕ ਤੋਂ ਘੱਟ ਗੱਲ ਨਹੀਂ ਬੁੱਝੀ ਜਾਣੀ ਤੇ ਦੋਏ ਨਿਰਾਕਾਰੀ ਨੇ ਮਨ ਵੀ ਨਿਰਾਕਾਰੀ ਹੈ ਮੂਡ ਵੀ ਨਿਰਾਕਾਰੀ ਮਨ ਆਪਣੇ ਨਿਰਾਕਾਰੀ ਸਰੂਪ ਦੇ ਵਿੱਚ ਸਮਾਇਆ ਇਹ ਬਵੇਕ ਲੈਵਲ ਦੀ ਗੱਲ ਹੈ ਸਾਰੀ ਬੁੱਧੀ ਦੇ ਲੈਵਲ ਦੀ ਗੱਲ ਨਹੀਂ ਹੈ ਨਾ ਉਹਨਾਂ ਦੇ ਵਿਸ਼ੇ ਦੀ ਗੱਲ ਹੈ ਨਾ ਉਹਨਾਂ ਦੇ ਲੈਵਲ ਦੀ ਗੱਲ ਬੁੱਝੇ ਬੁੱਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਰਾਇਣ ਮਿਲੇ ਮਿਲੇ ਨਾਨਕ ਜਿਆਦਾ ਗਿਆਨਤਾ ਤਿਆਗ ਕੇ ਮਿਲਦਾ ਹੈ ਰਾਇਣ ਹੁੰਦੀ ਹੈ ਨੇਰਾ ਨਾਰਾਇਣ ਹੁੰਦਾ ਜਿੱਥੇ ਗਿਆਨਤਾ ਨਾ ਹੋਵੇ ਨੇਰਾ ਨਾ ਹੋਵੇ ਜਦੋਂ ਗਿਆਨ ਦਾ ਤਿਆਗ ਕੇ ਮਿਲਦਾ ਤਾਂ ਇੱਕ ਮਿਲਦਾ ਰੋਜ ਹੀ ਆ ਗਿਆ ਬਾਸ਼ਾ ਮਿਲਦਾ ਫਿਰ ਨਹੀਂ ਹੁੰਦਾ ਕਾਮ ਪਰੇ ਤੇ ਤੇ ਤੈਸੇ ਸਿਮਰੋ ਨਿਤ ਸਿਮਰਦਾ ਇੱਕ ਇੱਕ ਨੇ ਕਿਤੇ ਹਲਮੀ ਹੁੰਦਾ ਜਾਂ ਬਿਪਤਾ ਪੈ ਜਾਂਦੀ ਹੈ ਤੇ ਪਰ ਉਹ ਗਿਆਨ ਦਾ ਬਸ ਹੁੰਦਾ ਇੱਕ ਇੱਕ ਉਦੋਂ ਵੀ ਹੁੰਦਾ ਰੋਜ਼ ਆ ਸੌ ਜਾਂਦਾ ਵਿਚਾਲੇ ਵੱਟ ਹੁੰਦੀ ਹੈ ਪਰ ਹੁੰਦੀ ਰਹਿਣ ਹੁੰਦੀ ਹੈ ਵੱਟ ਵਿਚਾਲੇ ਪਰ ਹੁੰਦੀ ਹੈ ਜਦ ਸੌਂਦਾ ਜਦ ਵੀ ਇਹ ਮਿਲਦਾ ਆਪਣੇ ਮੂਲ ਨਾਲ ਲੇਕਿਨ ਵਿਚਾਲੇ ਪੜਦਾ ਹੁੰਦਾ ਪਰਮ ਪੜਦੇ ਤੋਂ ਬਿਨਾ ਹੁਣ ਮਿਲਿਆ ਪੜਦਾ ਖਤਮ ਹੋ ਗਿਆ ਪਰਮ ਦਾ ਪੜਦਾ ਖਤਮ ਹੋ ਕੇ ਜਾਗਦਾ ਮਿਲਿਆ ਜਾਗਦੇ ਕੋ ਜਾਗਦਾ ਮਿਲਿਆ ਜਿੱਦਾਂ ਜਰਮਨ ਜਾਗਦਾ ਨਹੀਂ ਹੁੰਦਾ ਲੈ ਜਾਗਦੇ ਨੂੰ ਮਿਲੇ ਨਹੀਂ ਇਹ ਸੁੱਤਾ ਪਿਆ ਜਾਂਦਾ ਉਹ ਜਾਗਦਾ ਹੁੰਦਾ ਤਾਂ ਉਹਨਾਂ ਮਿਲੇ ਨਹੀਂ ਹੁੰਦਾ ਕਾਲੀ ਹੈ ਹਸਪਤਾਲ ਦੇ ਵਿੱਚ ਘਰੋਂ ਗਿਆ ਬੇਹੋਸ਼ ਹਸਪਤਾਲ ਦੇ ਵਿੱਚ 10-20 ਦਿਨ ਮਹੀਨਾ 2 ਮਹੀਨਾ ਰਿਹਾ ਬੇਹੋਸ਼ ਘਰ ਆ ਗਿਆ ਘਰ ਵੀ ਬੇਹੋਸ਼ ਰਿਹਾ ਫਿਰ ਹਸਪਤਾਲ ਲੈ ਗਏ ਰੋਜ਼ ਜਾਂਦੇ ਨੇ ਹਸਪਤਾਲ ਚਲਾ ਜਾਂਦਾ ਬੇਹੋਸ਼ ਜਾਂਦਾ ਬੇਹੋਸ਼ ਆ ਜਾਂਦਾ ਉਹਨੂੰ ਕੋਈ ਪਤਾ ਨਹੀਂ ਮੈਂ ਘਰ ਨਾ ਹਸਪਤਾਲ ਜਾਣਾ ਕਿੱਥੇ ਜਾਣਾ ਕਿੱਥੇ ਉਹਨੂੰ ਕੋ ਪਤਾ ਕੁਝ ਨਹੀਂ ਕਿਵੇਂ ਨਹੀਂ ਪਤਾ ਰੋਜ਼ ਜਾਗਦਾ ਰੋਜ਼ ਸੌਂ ਜਾਂਦਾ ਜਦ ਜਿੱਥੇ ਜਾ ਕੇ ਸੁਣ ਜਾਂਦਾ ਉਹਦਾ ਗਿਆਨ ਨਹੀਂ ਲੱਗ ਜਾਂਦਾ ਜਿੱਥੇ ਸੁੱਤਾ ਹੋਇਆ ਹੁੰਦਾ ਜਿੰਨਾ ਚਿਰ ਜਿੰਨਾ ਚਿਰ ਹਸਪਤਾਲ ਜਾ ਕੇ ਡਾਕਟਰ ਕੋਲ ਜਾਂਦਾ ਉਹ ਟੀਕਾ ਲਾ ਕੇ ਬੇਹੋਸ਼ ਰੱਖਦੇ ਨੇ ਜਿੰਨਾ ਚਿਰ ਉਹਦਾ ਨਹੀਂ ਪਤਾ ਲੱਗਦਾ ਆਹ ਬਾਹਲਾ ਪਤਾ ਸੰਸਾਰ ਦਾ ਪਤਾ ਕਿਉਂਕਿ ਪਰਦੇ 'ਚ ਰਹਿਣ ਦੇ ਅਗਿਆਨਤਾ ਦੇ ਪਰਦੇ 'ਚ ਮਿਲਦਾ ਜਾ ਕੇ ਅੰਦਰ ਜਾਂਦਾ ਇੱਥੇ ਨਾਰਾਇਣ ਦੀ ਗੱਲ ਹੈ ਜਾਗਦਾ ਮਿਲੇ ਨਾਰਾਇਣ ਜਾਗਦਾ ਹੈ ਇਹ ਜਾ ਕੇ ਸੁੱਤਾ ਮਿਲਦਾ ਤਾਂ ਹੀ ਗਿਆ ਨਾ ਸੋ ਜਿਹੜਾ ਹੈ ਸੋਣਾ ਇਹ ਤਾਂ ਬੰਦਾ ਇੱਕ ਦਿਨ ਸੋਪਣ ਹੋਏਗਾ ਸੋਣਾ ਹੀ ਮਰਨਾ ਜਾਗਣਾ ਜੀਵਨ ਹੈ ਸੋਣਾ ਹੁੰਦਾ ਜਾਵਾਂ ਜਾਗਦਾ ਜਾਗਦਾ ਫਿਰ ਅਸਲ ਦੇ ਵਿੱਚ ਇਹਦਾ ਸੱਚ ਜੀਵਨ ਚੱਲਦਾ ਆ ਟੈਂਪਰੇਰੀ ਜੀਵਨ ਹੈ ਸਰ ਆ ਸੋਨੇ ਜਾਗਣ ਦਾ ਜੀਵਨ ਟੈਂਪਰੇਰੀ ਹੈ ਪਰਮਨੈਂਟ ਜੀਵਨ ਨਹੀਂ ਹੈ ਜੀਵਨ ਹੈ ਲੇਕਿਨ ਟੈਂਪਰੇਰੀ ਹੈ ਬੱਧ ਜੀਵਨ ਬੱਧ ਇਹ ਸਕਾਲ ਹੈ ਜੀਵਨ ਤਾਂ ਵੀ ਪ੍ਰਕਾਰ ਹੈ ਅਜੀਵਨ ਜੀਵਨ ਵੀ ਸੁਪਨੇ ਦਾ ਸੁਪਨੇ ਵਰਗਾ ਹਾਂਜੀ